جی میرا شنکا نکل گیا سو رو میرا مطلب ہے وہ جہاں وہ یہ کچھ بھی نہیں کرتا یہ وہ رکھ کے یہ تھی سٹ مارو گے نہ سٹ کتنے بجے گی شہید بجے گی دکھ کی ہوئے گا من ਇਹਨਾਂ ਦਾ ਆਪਸ ਵਿੱਚ ਬੜਾ ਸਬੰਧ ਹੈ ਜੇ ਖੁਸ਼ੀ ਹੋਏਗੀ ਤੇ ਮਨ ਨੂੰ ਵੀ ਖੁਸ਼ੀ ਹੋਏਗੀ ਸਰੀਰ 'ਚ ਖੁਸ਼ੀ ਆਏ ਜਦ ਸਰੀਰ ਤੇ ਇਹਦਾ ਦੋਹਾਂ ਦਾ ਸੰਬੰਧ ਬੜਾ ਆਪੋ ਵਿੱਚ ਸੋ ਇਸ ਵਾਸਤੇ ਇਹ ਜਿਹੜਾ ਮਨ ਹੈ ਨਾ ਇਹ ਵੱਡੀ ਚੀਜ਼ ਹੈ ਇਹਨੂੰ ਅਸਾਂ ਆਪਣੇ ਕੰਟਰੋਲ 'ਚ ਕਰਨਾ ਤੇ ਐਵੇਂ ਬਹੁਤਾ ਹੀ ਨਾ ਕਰੇ ਮੈਂ ਕਈ ਵਾਰੀ ਇਹ ਕਰਦ ਕੀਤੀ ਹੈ ਵੀ ਸੱਚੇ ਪਾਤਸ਼ਾਹ ਅਗੇ ਉਹਦੋਂ ਸੱਚੇ ਪਾਤਸ਼ਾਹ ਜੀ ਮੈਨੂੰ ਆ ਕਿਰਪਾ ਕਰੋ ਜੀ ਸੱਚੇ ਪਾਤਸ਼ਾਹ ਜੀ ਮੈਨੂੰ ਦੁੱਖ ਦੂਰ ਕਰ ਦਿਓ ਜੀ ਸੱਚੇ ਉਹ ਮੈਂ ਨਾ ਇਹਨਾਂ ਦਾ ਕੰਮ ਹੀ ਹੋਈ ਹੈ ਦੁੱਖ ਦੂਰ ਕਰਨਾ ਪਰ ਕਿਉਂ ਸਤਾਉਂਦੇ ਹੋ ਬਹੁਤਾ ਆ ਕੇ ਇਹਨਾਂ ਨੂੰ ਕੀ ਤੁਹਾਨੂੰ ਆਂਦੇ ਨੇ ਸਤਿਗੁਰ آ کے کر دیو کی نے جی وہ آتے آئی مالا فیری ایک مالا پگوتی کر دسیا اور صرف اُسی کر دیا جی ہوں تو چڑیا ہاں فیور نہیں کرنا اسی طرح بمبل پوسیا چاہ پیاکے کری جانے جی ایو کرے جی ای کرے جی فلاح سنت چلے جانا سنتوں کی دسنا ہے سارا کچھ دے چڑیا ستگر نے وہ نام دے چڑیا نام جپی جاؤ دکھ دور ہو جائے گا سمرن کرو گے پن کرو گے دان کرو گے وہ آپ ہی دکھ دور ہو جان گے جب تمہیں دوائی دے دیتی ہوئی تو کھانے تو پھر سمجھو سمجھوان کا تو سنتوں کا ہے پھر بھی تصا کھانی جہاں پہلے بٹ پریز انسان کدے بھی سمجھو راضی نہیں ہو سکتا از بیٹر دین کیور علاج کرنا پرہیز کرنا سو درج ہاں سو درجہ چنگا ہے پرہیز رکھو گے جدو جدو دس دیں جی پہلے ہی سامنے ستگوں دس دیتا ہے وہ کری جاؤ کدے دکھ آ ہی نہیں سکتا سو میرا مطلب صرف کہنے تو یہ سی اس من جدو جدوسا اس طرح خاشا چھڑ دیو ادھر دی گل دی چھڑ دیو چگلی چھڑ دیو نندیا چھڑ دیو نالے مالا کو کائی جانے تے نالے چگلی نندیا بھی کرے جانے تے پاپے آپ ہی سارا بیڑا پار ہو جائے گا میں آخی جاگا شراب نہ پیو شراب نہ پیو تو میں آپ پی جاگا میرا تو کی اثر ہوئے گا جدوی وہ زندگی کا ادوتے اثر پائے گا من کا ایک باری کا پتا ਭਈ ਗੁਰਾਂ ਅਗੇ ਸਤਿਗੁਰਾਂ ਅਗੇ ਸਾਧੂਆਂ ਅਗੇ ਲੋਕੀ ਜਾ ਕੇ ਕਿਉਂ ਸੱਚ ਬੋਲ ਦਿੰਦੇ ਸਨ ਉਹਨਾਂ ਦੀ ਆਤਮਾ ਐਡੀ ਉੱਚੀ ਹੁੰਦੀ ਸੀ ਉਹ ਆਪ ਸੱਚ ਬੋਲਦੇ ਸਨ ਇਸ ਵਾਸਤੇ ਉਹਦੇ ਅੱਗੇ ਹਰ ਇੱਕ ਇਨਸਾਨ ਸੱਚ ਬੋਲ ਜਾਂਦਾ ਸੀ ਬੜੀਆਂ ਇਸੇ ਤਰ੍ਹਾਂ ਦੀਆਂ ਗੱਲਾਂ ਹਨ ਇੱਕ ਵਾਰੀ ਮੈਂ ਅਰਜ਼ ਕੀਤੀ ਸੀ ਕਿ ਖਾਪੜ ਖੇੜੀ ਪਿੰਡ ਹੈ ਜਿੱਥੋਂ ਦੇ ਬਲਜੀਤ ਸਿੰਘ ਜੀ ਨੇ ਉੱਥੇ ਗੁਰੂ ਹਰੀ ਸਿੰਘ ਦੇ ਵੇਲੇ ਇੱਕ ਸਿੱਖ ਸੀ ਉਹਦੇ ਨਾਂ ਦੀ ਮੈਂ ਬੜੀ ਕੋਸ਼ਿਸ਼ ਕੀਤੀ ਪਰ ਪਿੰਡ ਵਾਲਿਆਂ ਕੋਲੋਂ ਮੈਨੂੰ ਪਤਾ ਨਹੀਂ ਲੱਗ ਸਕਾ ਉਸ ਨੇ ਕਿਸੇ ਕੋਲੋਂ ਰੁਪਏ ਹਜ਼ਾਰੇ ਲੈ ਸਕਦਾ ਹਰਾਰੇ ਰੁਪਏ ਤੇ ਉਹ ਮੁੱਕਰ ਗਿਆ ਜਦੋਂ ਮੁਕਰ ਗਿਆ ਤੇ ਉਸ ਨੇ ਮੁਕਦਮਾ ਕਰ ਦਿੱਤਾ ਜਦੋਂ ਮੁਕਦਮਾ ਕਰ ਦਿੱਤਾ ਤੇ ਉਹ ਕੋਈ ਲਿਖਤ ਪੜਨੇ ਸੀ ਕੋਈ ਗਵਾਹ ਨਹੀਂ ਸੀ ਐਸੇ ਤਰ੍ਹਾਂ ਦਾ ਉਹ ਜਿਸ ਨੇ ਲੈਣੇ ਸਨ ਉਹ ਹਾਰ ਗਿਆ ਤੇ ਉਹ ਜਿਸ ਨੇ ਦੇਣੇ ਸਨ ਉਹ ਜਿੱਤ ਗਿਆ ਉਹ ਵਿਚਾਰਾ ਮੂੰਹ ਬਣਾ ਕੇ ਘਰ ਬਹਿ ਗਿਆ ਜੀ ਕੋ ਕਨੈਣ ਪੀਤੀ ਹੁੰਦੀ ਹੈ ਜਿਹੜਾ ਹੀ ਨਾ ਪੈਸਾ ਚਲਾ ਜਾ ਔਖਾ ਹੀ ਹੁੰਦਾ ਹੈ ਨਾ ਵਕਤ ਗੁਜ਼ਰ ਗਿਆ ਆਖੋ ਤਾਂ ਸਾਧ ਗੁਰੂ ਹਰੀ ਸਿੰਘ ਗੁਰੂ ਹਰੀ ਸਿੰਘ ਜੀ ਦਾ ਦੌਰਾ ਚਲਾ ਗਿਆ ਉੱਥੇ ਉਹਨਾਂ ਅਰਜ਼ ਕੀਤੀ ਗਈ اس نے سکھ دو ارض کی گریب نواز آ سکھ تمام سی پگ بند ہے ساری دیاڑی اچھے جو کچھ جی سیاسی بندے ایڈے جھوٹے نے جا حد حساب کوئی نہیں وہ وڈے جی پارلیمنٹ چلے جاؤ اتنے جکو ابھی وہ جیان نے چیڈی سیاست وہ پچھے پھر ہوں بنی فرد نام روکو کیوں جھوٹ بات جا کے کچا لیا تو اسی طرح اے کری پھر اتنے کی اتنے سچائی کوئی نہیں ہوں ਜਿਸ ਵਕਤ ਉਸ ਨੇ ਆਖਿਆ ਜੀ ਮੈਂ ਤੇ ਉੱਥੇ ਵੀ ਝੂਠਾ ਹੋ ਗਿਆ ਤੇ ਮੇਰੇ ਪੈਸੇ ਜ਼ਰੂਰ ਲੈ ਨੇ ਸਤਿਗੁਰ ਆਖਿਆ ਇਧਰ ਆ ਓਏ ਗੁਰਮੁਖਾ ਆ ਗਿਆ ਕਹਿੰਦੇ ਨੇ ਤੂੰ ਪੈਸੇ ਲੈ ਨੇ ਇਹਦੇ ਕੋਲੋਂ ਵਾਹ ਉੱਥੇ ਮੁਕਰ ਗਿਆ ਉੱਥੇ ਡਰ ਸੀ ਮੈਨੂੰ ਕੈਦ ਹੋ ਜਾਣੀ ਏ ਇੱਥੇ ਇਹ ਵੀ ਨਹੀਂ ਡਰ ਪਈ ਮੈਨੂੰ ਨਾ ਕੈਦ ਕਰ ਦੇਣਾ ਆਂਦਾ ਸੱਚੇ ਪਾਤਸ਼ਾਹ ਮੈਂ ਪੈਸੇ ਜ਼ਰੂਰ ਲੈ یہ آتما کی گل ہی نہ آتما کا پربھاؤ پیا نا کیوں مکر گیا سا احیر ہی گیا سا اہم یہ پیسے دے نہیں جی جس طرح حکم کرو گے آدھے پیسے دے جی دے گا اہ ایس طرح دے ن جی جھوٹا ہوا نا کچہری اوتے جا کے اس مجسٹریٹ کے سامنے آئی میں پیسے لے میں جھوٹا پھر تین بخشیا جائے گا نہیں تین بخشیا لیا گیا ست جی اٹھے گیا مجسٹری سامنے وہ لے کے گیا وہ پیسے دیتے نے چرنیا تھلایا میں گروکھ ہو جانا وا جی گرو کا حکم نہ منا توجسٹ کے نہریاں تھلایا کہ جی جی گرو یہ گرو سکھ ہے مینو بھی وہ سکھ بنا دو جس طرح جی میں چوٹ سے طوفان سے لوگ دیا گلا کرگڑی والے بہت گول مال کرتے ہیں پھر کیوں سارے کول دوجا کوئی آئے گا جب کریکٹر چنگا ہو جائے گا دنیا سارے کول آئے گی گیسا آچرڈ ویک کے دنیا سارے کول آئے گی جب سا چرنا چنگا رہے گا سارے کول نہیں کوئی بھی آئے گا سو اس واسطے میں عرض کر لگا اس من کو صرف اپنا آسان کنٹرول چ کرنا من کے پیچھے نہیں لگنا بدھی نار لا کے ستگر نے ਇਹ ਚਲੋ ਇਧਰ ਨੂੰ ਮੈਂ ਨਹੀਂ ਤੁਰਦਾ ਮੈਂ ਅਰਜ਼ ਕਰਨ ਲੱਗਾ ਇਹਦੇ ਤੇ ਮੈਂ ਇੱਕ ਨਿੱਕੀ ਜੀ ਸਾਖੀ ਕਿਸੇ ਸਿੱਖ ਦੀ ਵੀ ਕਿਸ ਤਰ੍ਹਾਂ ਉਹਨਾਂ ਨੇ ਸਾਰਾ ਕੁਝ ਮਾਇਆ ਹੋਆ ਛੱਡ ਦਿੱਤੀ ਕਿਸ ਤਰ੍ਹਾਂ ਦੀ ਉਹਨਾਂ ਦੀ ਬਿਰਤੀ ਹੋ ਗਈ ਸੀ ਉਹਦੇ ਤੇ ਮੈਂ ਅਰਜ਼ ਕਰਨ ਲੱਗਾ ਆਨੂ ਲਾਲ ਇੱਕ ਪਿੰਡ ਹੈ ਸਿਆਲਕੋਟ ਦੇ ਜ਼ਿਲ੍ਹੇ 'ਚ ਸੀ ਹੁਣ ਤਾਂ ਪਤਾ ਨਹੀਂ ਖਰੇ ਕੀ ਹੋਇਆ ਤੇ ਕੀ ਨਹੀਂ ਉੱਥੇ ਉੱਥੋਂ ਦਾ ਇੱਕ ਜਗਿੰਦਰ ਸਿੰਘ ਸੀ ਉਹਦੇ ਘਰ ਇੱਕ ਲੜਕਾ ਪੈਦਾ ਹੋਇਆ ਜਿਹਦਾ ਨਾਮ ਉਸਨੇ ਸੁਰਜਨ ਸਿੰਘ ਰੱਖਿਆ ਤੇ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਈ ਇਹ ਕੋ ਸੁਰਜਣ ਸਿੰਘ ਸੀ ਉਹਦਾ ਨਾਂ ਤੇ ਉਹਦੀ ਭੈਣ ਸੀ ਇੱਕ ਤੇ ਉਹਦਾ ਨਾਂ ਸੀ ਸੁਰਜਣ ਕੌਰ ਇਹ ਦੋ ਭੈਣ ਭਰਾ ਸਨ ਤੇ ਛੋਟੇ ਜਾਈ ਸਨ ਤੇ ਪਿਓ ਵੀ ਤੇ ਮਾਂ ਵੀ ਮਰ ਗਿਆ ਇਹ ਸੰਤ ਜੀ ਉਹਨਾਂ ਬੱਚਿਆਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਮਾਂ ਪਿਓ ਮਰ ਜਾਂਦੇ ਉਹਨਾਂ ਨੂੰ ਕੋਈ ਜਦੋਂ ਕਿਸੇ ਵੱਡੇ ਬੰਦੇ ਦਾ ਮੁੰਡਾ ਨਾਲ ਹੁੰਦਾ ਨਾ ਉਹਨੂੰ ਸਾਰੇ ਪੈ ਗਏ ਕੁੱਕੂ ਤੇਰਾ ਕੀ ਹਾਲ ਹੈ ਰਿਹਾ ਤੇਰਾ ਕੀ ਹਾਲ ਹੈ ਸੰਜ ਜੀ ਗਰੀਬ ਨੂੰ ਤੇ ਕੋਈ ਨਹੀਂ ਪੁੱਛਦਾ ਤੇ ਜੇ ਮਾਂ ਪਿਓ ਮਰ ਜਾ ਉਹਨੂੰ ਕਿਹਦਾ ਪੁੱਛਣ ਦਿਆ ਸੋ ਮਾਂ ਪਿਓ ਮਰ ਗਿਆ ਯਤੀਮ ਹੋ ਗਿਆ ਪਰ ਸੰਜ ਜੀ ਸਤਗੁਰ ਤੇ ਉਹਨਾਂ ਦਾ ਹੈ ਸੀ ਨਾ ਕਿਸੇ ਹੀ ਕੋਈ ਕੋਏ ਮੰਜ ਨਹੀਂ ਮਾਣੀ ਇੱਕ ਇੱਕ ਆਂਦੇ ਨੇ ਮੈਂ ਫਲਾਣੇ ਥਾਂ ਗਿਆ ਹੈ ਖਲਾਫ ਸਰਾ ਫਿਰ ਉਹ ਜਾ ਭਾਂਡੇ ਚੋਂ ਕੋਈ ਚੀਜ਼ ਚੁੱਕ ਲਿਆ ਉਹ ਆਂਦਾ ਜਾ ਕੇ ਦੇਖਿਆ ਤਾਂ ਉਹ ਭਾਂਡੇ 'ਚ ਤੇ ਕੁਝ ਵੀ ਨਹੀਂ ਰੱਬ ਦਾ ਹੀ ਨਾਂ ਇਹਦਾ ਮਤਲਬ ਹੈ ਜਿਹਦੇ ਕੁਝ ਵੀ ਉੱਥੇ ਗੁਰੂ ਦਾ ਨਾਂ ਤੇ ਹੈ ਹੀ ਜਿੱਥੇ ਕੋਈ ਚੀਜ਼ ਨਾ ਉੱਥੇ ਗੁਰੂ ਤੇ ਹੈ ਜਿੱਥੇ ਹੋਰ ਕੱਖ ਵੀ ਨਹੀਂ ਨਾ ਉੱਥੇ ਸਤਗੁਰ ਫੇਰ ਵੀ ਸਤਗੁਰ ਸਹਾਇਤਾ ਕਰਦਾ ਸੋ ਮੇਰਾ ਮਤਲਬ ਸਰਕੈਨ ਤੋਂ ਉਹਨਾਂ ਦਾ ਜਦੋਂ ਕੋਈ ਜਨ ਹਰਿਆ ਉਸ ਇੱਕ ਧਰਮਸ਼ਾਲਾ ਸੀ ਗੁਰਦੁਆਰਾ ਸੀ ਉਸ ਦੇ ਵਿੱਚ ਸੰਤ ਆਤਮਾ ਸਿਮਰੀ ਨਹੀਂ ਦਿੰਦੇ ਸਨ ਉਹ ਬੜੇ ਸਾਧੂ ਆਦੀ ਸਨ ਬੜੀ ਉੱਚੀ ਬਿਰਤੀ ਵਾਲੇ ਸਨ ਉਹਨਾਂ ਵਾਲੇ ਸਾਰਿਆਂ ਪਿੰਡ ਵਾਲਿਆਂ ਰਲ ਕੇ ਨਾ ਤੇ ਆਤਮਾ ਸਿੰਘ ਕੋਲ ਉਹਨਾਂ ਨੂੰ ਪੜਨੇ ਪਾ ਦਿੱਤਾ ਉਹ ਉੱਥੇ ਪੜਨ ਲੱਗ ਪਿਆ ਪੜਦਿਆਂ ਪੜਦਿਆਂ ਉਧਰ ਕਿਤੇ ਸੰਤ ਜੋਤਾ ਸਿੰਘ ਜੀ ਟਪਾਈ ਵਾਲੇ ਨੇ ਜਿਹੜੇ ਉਹ ਦੌਰੇ ਕਰਦੇ ਹੁੰਦੇ ਸਨ ਉਹ ਆ ਗਿਆ ਜਦੋਂ ਉਹ ਆਏ ਨਾ ਉਹ ਆਤਮਾ ਸਿੰਘ ਇੱਕ ਦਿਨ ਜਿਸ ਵਕਤ ਉਹ ਮਸਤਾਨਿਆ ਹੋ ਜਾਣਾ ਉਹਦੀ ਭੈਣ ਨੇ ਲੁੱਕ ਕੇ ਵੇਖਣਾ ਇਹਨੂੰ ਕੀ ਹੁੰਦਾ ਇਹਨੂੰ ਕੋਈ ਚੰਬੜ ਗਿਆ ਇੱਕ ਦਿਨ ਪੁੱਛਦੀ ਏ ਭਰਾ ਜੇ ਤੂੰ ਢੋਲਕੀ ਵੱਜਦੀ ਏ ਤੈਨੂੰ ਕੀ ਹੋ ਜਾਂਦਾ ਤੂੰ ਕਮਲਾ ਹੋ ਜਾਂਦਾ ਤੇਰੇ ਕੇਸ ਖੁੱਲਰ ਜਾਂਦੇ ਨੇ ਪੱਗ ਲੈ ਜਾਂਦੀ ਏ ਜ਼ਮੀਨ ਤੇ ਸਿਰ ਮਾਰਨਾ ਚੀਕਾਂ ਮਾਰਨਾ ਤੈਨੂੰ ਹੁੰਦਾ ਕੀ ਏ ਕਹਿੰਦਾ ਭੈਣ ਮੈਨੂੰ ਪਤਾ ਨਹੀਂ ਕੀ ਹੁੰਦਾ ਤੇ ਜਦੋਂ ਬਾਬੇ ਜੋਤਾ ਸੁਰੀ ਆਉਣਗੇ ਨਾ ਉਹਨਾਂ ਨੂੰ ਪੁੱਛ ਲੈ ਤੇ ਮੈਨੂੰ ਕੀ ਹੁੰਦਾ ਕਹਿੰਦੀ ਚੰਗਾ ਆ ਲੈਂਦੇ ਉਹਨਾਂ ਨੂੰ ਉਹਨਾਂ ਨੂੰ ਮੈਂ ਪੁੱਛਾਂ ਪੁੱਛਾਂਗੀ ਜਦੋਂ ਬਾਬੇ ਜੋਤਾ ਸੁਰੀ ਆਏ ਨਾ ਉਹ ਫੇਰ ਬੀਬੀ ਆਂਦੀ ਸੰਤ ਜੀ ਮੇਰੀ ਇੱਕ ਬੇਨਤੀ ਹੈ ਕਿ ਐ ਮੇਰੇ ਭਰਾ ਨੂੰ ਕੀ ਹੁੰਦਾ ਹੈ ਰਾਤ ਨੂੰ ਮੈਂ ਦੱਸਾਂ ਕੀ ਹੁੰਦਾ ਉਹਦੇ ਕੰਨ 'ਚ ਵੀ ਸੰਤਾਂ ਜੋਤਾ ਸੁਰਨ ਭਜਨ ਦੇ ਦਿੱਤਾ ਜਦੋਂ ਭਜਨ ਦੇ ਦਿੱਤਾ ਢੋਲਕੀ ਤੇ ਪਤਾਪਾ ਵਜਾ ਦੋਵੇਂ ਭੈਣ ਭਰਾ ਹੀ ਸਸਰੀ ਕਾਲ ਹੋ ਗਿਆ ਉਹ ਵੀ ਨੱਚ ਜਾਂਦਾ ਉਹ ਵੀ ਤੇ ਉਹ ਭਰਾ ਪੁੱਛਦਾ ਭੈਣ ਤੈਨੂੰ ਕੀ ਹੋਇਆ ਹੈ ਮੈਨੂੰ ਨਹੀਂ ਪਤਾ ਕੀ ਹੋ ਗਿਆ ਸੋ ਜੋ ਉਹ ਦੋਵੇਂ ਭੈਣ ਭਰਾ ਜਦੋਂ ਇਸ ਤਰ੍ਹਾਂ ਦੇ ਹੋ ਗਿਆ ਉਹਨਾਂ ਦੀ ਥੋੜੀ ਜੀ ਜ਼ਮੀਨ ਸੀ ਸੰਤਾਂ ਸੁਰਜਨ ਸੁਰਾਂ ਦੀ ਉਹ ਜ਼ਮੀਨ ਉਹਨਾਂ ਕੀ ਆਖਿਆ ਅਸਾਂ ਇਸ ਪੁਆੜੇ ਚ ਕੀ ਲੈਣਾ ਛੱਡ ਦਿਓ ਪਰਾਏ ਸੀ ਕਦੇ ਤੁਸੀਂ ਵੇਖਿਆ ਨਾ 12 ਹੁਣ ਤੇ ਬਾਰੇ ਨਹੀਂ ਰਿਹਾ ਇਧਰ ਬੜੇ ਹੁੰਦੇ ਸਨ ਮਾਲਵੇ ਵਿੱਚ ਉਹ ਬੋਕਾ ਜਿਹਾ ਥੱਲੇ ਵਾ ਕੇ ਨਾ ਫਿਰ ਖਿੱਚਦੇ ਸਨ ਤੇ ਜਦੋਂ ਉਹ ਤਾਂ ਆਉਂਦਾ ਸੀ ਨਾ ਉਹਨੂੰ ਫਿਰ ਐਉਂ ਠੁੱਡ ਮਾਰਦੇ ਸਨ ਜਦੋਂ ਠੁੱਡ ਮਾਰਦੇ ਸਨ ਉਹ ਠੁੱਡ ਮਾਰਨ ਦਾ ਮਤਲਬ ਕੀ ਸੀ ਉਹ ਪਰੋਂ ਨੂੰ ਜਾ ਕੇ ਨਾ ਇੱਕ ਵਾਰੀ ਫੇਰ ਨੇੜੇ ਆ ਜਾਂਦਾ ਸੀ ਉਹ ਫੜ ਕੇ ਇਧਰ ਰੋੜ ਦਿੰਦੇ ਸਨ ਸੰਜੀ ਜਦੋਂ ਮਾਇਆ ਨੂੰ ਠੁੱਡ ਮਾਰਦੇ ਨੇ ਫਿਰ ਸਾਧਾਂ ਦੇ ਕੋਲ ਆਪੇ ਹੀ ਆ ਜਾਂਦੀ ਹੈ ਤੇ ਜਿਹੜੇ ਪਿੱਛੇ ਨਾਦੇ ਨੇ ਉਹਨਾਂ ਕੋਲ ਘੱਟ ਹੀ ਆਉਂਦੀ ਹੈ ਕਬੀਰ ਨੂੰ ਆਖਿਆ ਇਹ ਮਾਇਆ ਨੇ ਆਖਿਆ ਭਗਵਾਨ ਇਹ ਮੇਰਾ ਬੜਾ ਕਸੂਤਾ ਕੰਮ ਹੋਇਆ ਹੈ ਕਿ ਇਹ ਮੇਰਾ ਨੱਕ ਵੀ ਰਗੜ ਹੈ ਤੇ ਗੁੱਤ ਵੀ ਪੁੱਟੀ ਹੋਈ ਹੈ ਇਹ ਕੀ ਮਤਲਬ ਹੈ ਕਹਿੰਦੇ ਨੇ ਨੱਕ ਤੇ ਇਹ ਤੂੰ ਰਗੜਨੀ ਹੈ ਮੈਂ ਜਿਹੜੇ ਸਾਧੂ ਤਿਆਗੀ ਨੇ ਉਹਨਾਂ ਦੇ ਨੱਕ ਰਗੜਨੀ ਜਾਂ ਗ੍ਰਹਿਣ ਨਹੀਂ ਕਰਦੇ ਤੇ ਜਿਹੜੇ ਦੂਜੇ ਨੇ ਮਗਰ ਭਜਦੇ ਨੇ ਕਦੇ ਮੇਰੀ ਗੁੱਤ ਫੜ ਲੈਂਦੇ ਨੇ ਮੈਂ ਫੇਰ ਛਡਾ ਲੈਂਦੀ ਆ ਫੇਰ ਫੜ ਲੈਂਦੇ ਨੇ ਮੇਰੀ ਗੁੱਤ ਉਹਨਾਂ ਪੁੱਟ ਛੜੀਏ ਤੇ ਨੱਕ ਸੰਤਾਂ ਕੇ ਰਗੜ ਰਗੜ ਕੇ ਨਾ ਆਪਣਾ ਗਵਾ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ डारी ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਬੈਰਨ ਦਾ ਇਹ ਨਹੀਂ ਕਿ ਉਹਨੂੰ ਛੱਡ ਦੇਣਾ ਕੰਮ ਕਿਸੇ ਦਾ ਨਹੀਂ ਚੱਲਦਾ ਮਾਇਆ ਤੋਂ ਬਗੈਰ ਹਰ ਇੱਕ ਗੁਰੂ ਪੀਰ ਸੰਤ ਜਗਤ ਦੇ ਜਿੰਨੇ ਵੀ ਹਨ ਪਰ ਉਹਨੂੰ ਮਾਇਆ ਨੂੰ ਉਹਨਾਂ ਹੀ ਫੜਕਾ ਜਾਂਦਾ ਫਿਰ ਵਰਤਣਾ ਜਿਹੜਾ ਉਹ ਤਰੀਕੇ ਨਾਲ ਹੁੰਦਾ ਜਾਇਜ਼ ਨਹੀਂ ਹੋ ਖੈਰ ਉਹਨਾਂ ਆਖਿਆ ਮੈਂ ਇਹਦੇ ਚੋਂ ਕੀ ਕਹਿਣਾ ਮੈਂ ਇਹਨਾਂ ਜ਼ਮੀਨਾਂ ਚੋਂ ਕੀ ਲੈਣਾ ਉਸ ਨੇ ਉਹਦੀ ਜ਼ਮੀਨ ਜਿਹੜੀ ਸਨ ਇੱਕ ਪਿੰਡ ਦਾ ਮੁੰਡਾ ਸੀ ਉਹਦੇ ਨਾਲ 900 ਰੁਪਇਆ ਐਵੇਂ ਸਮਝੋ ਗਹਿਣੇ ਪਾ ਛੜੀ ਤੇ ਲਿਆ ਵੀ ਕੋਈ ਨਾ ਤੇ ਲਿਖਾ ਛੜਿਆ ਉਹ ਫਿਰ ਆਪ ਗਿੱਲੀ ਚਲੇ ਗਏ ਗਿੱਲੀ ਗਏ ਬਾਬੇ ਜਮੀਰ ਸਰਾਂ ਕੋਲ ਜਦੋਂ ਗਏ ਉਹਨਾਂ ਆਖਿਆ ਕਮਲਿਆ ਇਹ ਕੀ ਕੀਤਾ ਜੀ